ਸਬਰ ਇਹ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ ਵੱਧ ਥੀਵੇ ਦਰਿਆਓ ਟੁੱਟਣਾ ਥੀਵੇ ਬਾਹਰ ਸਬਰ ਇਹ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ ਸਬਰ ਹੁੰਦਾ ਕੀ ਹੈ ਸਬਰ ਦਾ ਬੁੱਧਾ ਕੀ ਹੈ ਬੁੱਧਾ ਸਬਰ ਦਾ ਮੁੱਦਾ ਹੁੰਦਾ ਕੀ ਹੈ ਸਬਰ ਹੁੰਦਾ ਹੀ ਕੀ ਹੈ ਕਿਵੇਂ ਸਬਰ ਕਿਹੋ ਜਿਹਾ ਹੁੰਦਾ ਸਬਰ ਸਬਰ ਕਿਹੋ ਜਿਹਾ ਹੁੰਦਾ ਜਿਵੇਂ ਦਰਿਆ ਨੂੰ ਬੰਨ ਲਾ ਦੀ ਦਰਿਆ ਦਾ ਬੰਨ ਲਿਆ ਬੜਾ ਮੁਸ਼ਕਲ ਹੈ ਦਰਿਆ ਪਿਛੋਂ ਪਾਣੀ ਆਈ ਜਾਣਾ ਪਿਛੋਂ ਪਾਣੀ ਆਈ ਜਾਣਾ ਬੰਗਾ ਤਾਂ ਲੈ ਲਿਆ ਦਰਿਆ ਦਾ ਬੰਨ ਲਿਆ ਪਰ ਹੁਣ ਉੱਥੇ ਖੜਾ ਹੀ ਰਹੇ ਕਹੀ ਲੈ ਕੇ ਆਪਣਾ ਜੇ ਟੁੱਟ ਗਿਆ ਨਾ ਹੁਣ ਬਾਹੜਾ ਇਹ ਤੋਂ ਨਾ ਵੰਦਾ ਤਾਂ ਚੰਗਾ ਸੀ ਫਿਰ ਪਹਿਲਾਂ ਦਾ ਵੀ ਨਾਸ ਕਰ ਦੂਗਾ ਬਦਤੀ ਵੇਂ ਦਰਿਆ ਉਹ ਦਰਿਆ ਤਾਂ ਬੰਨ ਲਾ ਜਿਹੜੀ ਆ ਕਲਪਨਾ ਅੰਦਰੋਂ ਇੱਛਾਵਾਂ ਨੇ ਇੱਛਾਵਾਂ ਨੂੰ ਬੰਨ ਤਾਂ ਲਾ ਲਿਆ ਤੈਂ ਸਬਰ ਦਾ ਪਰ ਜੇ ਹੁਣ ਇੱਛਾ ਪੈਦਾ ਹੋ ਗਈ ਟੁੱਟਣਾ ਥੀਵੇ ਬਾੜਾ ਫੇਰ ਬੁਰਕੀ ਸਾਰੀ ਤਿੰਨੇ ਲੋਕ ਦੀ ਜਿਹੜੀ ਆ ਨਾ ਮਾਇਆ ਇਹਦੇ ਨਾਲ ਨਹੀਂ ਡੱਡਣਾ ਫਿਰ ਜੇ ਸਬਰ ਟੁੱਟ ਗਿਆ ਨਾ ਫਿਰ ਭੁੱਖਾ ਹੋ ਜਾਏਗਾ ਭੁੱਖਿਆਂ ਭੁੱਖਣਾ ਉਤਰਿਆ ਬਰਨਾ ਪੁਰੀਆਂ ਪਰ ਤੈਨੂੰ ਤਿੰਨ ਲੋਕ ਦੇ ਪਦਾਰਥਾਂ ਵੀ ਇੱਕ ਬੁਰਕੀ ਜਈ ਚਲੇ ਜਾਣੇ ਨੇ ਫਿਰ ਤੈਨੂੰ ਕੌਣ ਰਜਾਉ ਫਿਰ ਤੇਰਾ ਕੋਈ ਇਲਾਜ ਇਹਦੀ ਭੁੱਖਾ ਹੋ ਗਿਆ ਹਾਂ ਜੇ ਤਾਂ ਰਹਿੰਦੀ ਲੋੜ ਫਿਰ ਤਾਂ ਸਬਰ ਵਾਲਾ ਜੇ ਸਬਰ ਦਾ ਬਣ ਗਿਆ ਟੁੱਟ ਫਿਰ ਹੋ ਜਾਣੀ ਹੈ ਭੁੱਖ ਭੁੱਖ ਦਾ ਕੋਈ ਇਲਾਜ ਨਹੀਂ ਫਿਰ ਸਬਰ ਟੁੱਟੇ ਦਾ ਇਲਾਜ ਹੈ ਨਹੀਂ ਕੋਈ ਫਿਰ ਜਿੰਨੇ ਮਰਜ਼ੀ ਜਨਮ ਲੈ ਲਈ ਰਹੇਗਾ ਭੁੱਖਾ ਹੀ ਮਨੋਰਥ ਟੁੱਟਣਾ ਥੀਵੇ ਬਾਹੜਾ ਫਿਰ ਬਹੁਤ ਖਤਰਨਾਕ ਹੈ ਟੁੱਟਣਾ ਥੀਵੇ ਬਾਹੜਾ ਫਿਰ ਬਹੁਤ ਖਤਰਨਾਕ ਹੈ ਸੰਤੋਖ ਟੁੱਟ ਜਾਣਾ ਜੇ ਬਣ ਗਿਆ ਸੰਤ ਸੰਤੋਖੀ ਜੇ ਟੁੱਟ ਗਿਆ ਸੰਤੋਖ ਫਿਰ ਬਹੁਤ ਔਖਾ ਹੋ ਜਾਊਗਾ ਫਿਰ ਦੁਨਿਆਵੀ ਆਦਮੀ ਨੂੰ ਵੀ ਬੇੜਾ ਕਰਕਾ ਤੇਰਾ ਦੁਨਿਆਵੀ ਆਦਮੀ ਦਾ ਆਪਣੀ ਬਬੂਲੀ ਕਮਾਈ ਚੋਂ ਬਚਾ ਕੇ ਸੰਤੋਖ ਕਰਕੇ ਦਾਨ ਕਰ ਦਿੰਦਾ ਤੈਂ ਤਾਂ ਉਹ ਵੀ ਨਹੀਂ ਕਰਨਾ ਤੈਂ ਤਾਂ ਲੈ ਕੇ ਵੀ ਨਹੀਂ ਕਰਨਾ ਦਾਨ ਤੈਂ ਲੈਣਾ ਹੀ ਲੈਣਾ ਦੇਣਾ ਤਾਂ ਕਿਸੇ ਨੂੰ ਹੈ ਹੀ ਨਹੀਂ ਜੇ ਦੇਣਾ ਤਾਂ ਦੇ ਦੇ ਮੰਗਾ ਸਰਸਾ ਗੁਣਾ ਸੋਭ ਕਰੇ ਸੰਸਾਰ ਸੰਸਾਰ ਦੀ ਸੋਭਾ ਵਾਸਤੇ ਸੋਭਾ ਦੀ ਭੁੱਖ ਹੋ ਜਾਣੀ ਹੈ ਜਿਹੜੀ ਸੋਭਾ ਦੀ ਭੁੱਖ ਹੈ ਸ਼ਰੀਰ ਦਾ ਖੁਦਾ ਬਣਾ ਦਿੰਦੀ ਹੈ ਸੋਭਾ ਦੀ ਭੁੱਖ ਸ਼ਰੀਰ ਦਾ ਖੁਦਾ ਬਣਾਉਂਦੀ ਹੈ ਹਾਂਜੀ